ਲੱਖ ਘਾਟੀ ਉੱਚੋ ਘਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਣੀ ਕਰਨੀ ਕਮਲ ਜਮਾਲ ਆ ਜਿਹੜੀ ਸੰਸਾਰ ਹੈ ਇਹਦੇ ਸਾਰੇ ਹੰਕਾਰੀ ਨੇ ਔਗਣਾਂ 'ਚ ਫਸਿਆ ਹੋਇਆ ਉਹ ਚੋਟੀਆਂ ਦੇ ਉੱਤੇ ਫਿਰਦਾ ਉੱਚਾ ਹੰਕਾਰ ਦੇ ਵਿੱਚ ਔਗਣ ਨੇ ਸਾਰਿਆਂ ਦੇ ਵਿੱਚ ਔਗਣ ਵੱਡੇ ਵੱਡੇ ਨੇ ਜਿੱਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਬੜਾ ਬਣ ਦੀ ਇੱਛਾ ਬਹੁਤਾ ਤੁਹਾਨੂੰ ਕਮਾਉਣ ਦੀ ਇੱਛਾ ਇਹਨੂੰ ਮਾਰ ਕੇ ਥੱਲੇ ਆਊਗਾ ਇਹ ਘਾਟੀਆਂ ਨੂੰ ਟੋਏ ਟਿੱਬੇ ਲਾ ਕਹਿੰਦਾ ਫਰੀਦ ਇਹਨਾਂ ਘਾਟੀਆਂ ਨੂੰ ਦਬਾ ਕੇ ਹੀ ਥੱਲੇ ਆਹੂ ਔਗਣਾਂ ਨੂੰ ਔਗਣਾਂ ਦੀਆਂ ਘਾਟੀਆਂ ਨੇ ਹੋਰ ਘਾਟੀਆਂ ਕੋਈ ਨਹੀਂ ਹਨ ਇਹਨਾਂ ਨੂੰ ਦਬਾ ਲੈਣਾ ਥੱਲੇ ਦੂਏ ਪਾਸੇ ਚਲੇ ਜਾਣਾ ਗੁਣਵੰਤਿਆਂ ਦੇ ਪਾਸੇ ਚਲੇ ਜਾਣਾ ਔਗਣਵੰਤਿਆਂ ਦੇ ਪਾਸਿਓਂ ਔਗਣਵੰਤਿਆਂ ਦਾ ਸੰਸਾਰ ਜਾਂ ਛੱਡਣਾ ਲੱਖਾਂ ਘਾਟੀਆਂ ਪਾਰ ਕਰਕੇ ਪੱਲੇ ਪਾਸੇ ਜਾਣਾ ਹੁੰਦਾ ਉਧਰਲੇ ਪਾਸੇ ਕੀ ਹੈ ਦੀਵਾ ਪਾਸੇ ਨਿਮਰਤਾ ਹੈ ਉੱਥੇ ਉੱਤੇ ਕਰਨੀ ਕੀ ਹੈ ਉੱਤੇ ਕਰਨੀ ਕਮਲ ਕਮਲ ਦੀ ਕਰਨੀ ਹੈ ਸ਼ਬਦ ਵਿਚਾਰ ਦੀ ਕਰਨੀ ਉੱਤੇ ਹਿਰਦੇ 'ਚ ਬੈਠ ਕੇ ਸਭ ਕੁਝ ਕਰਨਾ ਇੱਥੇ ਤਿਰਕੁਟੀ 'ਚ ਬੈਠ ਕੇ ਸਰੀਰ ਨਾਲ ਸਭ ਕੁਝ ਕਰਦਾ ਉੱਤੇ ਸਿਰਫ ਸ਼ਬਦ ਵਿਚਾਰ ਕਰਨੀ ਹੈ ਵਿਚਾਰ ਹੀ ਕਰਨੀ ਹੈ ਉੱਤੇ ਗੁਰ ਕਾਇਆ ਸਾਕਾਰ ਕਮਾਵੋ ਉੱਤੇ ਇਹੀ ਕੁਝ ਕਰਨਾ ਉੱਤੇ ਸਾਰੇ ਕਮਲੇ ਕਮਲ ਨੇ ਉਹਦੇ ਇਸ ਵਿੱਚ ਪਹਿਲ ਪੁਰੀਏ ਪੁੰਡਰਕ ਬੰਨੋ ਪੁੰਡਰਕ ਹੁੰਦਾ ਚਿੱਟੇ ਕਮਲ ਖਿੜੇ ਹੋਏ ਉਹ ਜਿੱਤੇ ਚਿੱਟੇ ਹੋਏ ਪਹਿਲੀ ਪੁਰੀ ਦੇ ਕਮਲ ਨੇ ਨਾ ਸੱਚਖੰਡ ਦੇ ਉਹ ਥੱਲੇ ਆ ਨੀਵੇਂ ਆ ਉਹ ਟਿਕੇ ਹੋਏ ਨੇ ਸ਼ਬਦ ਵਿਚਾਰ ਜੁੜੇ ਹੋਏ ਨੇ ਸਾਰੇ ਇੱਕੋ ਹੀ ਗੱਲ ਕਰਦੇ ਨੇ ਇੱਕੋ ਹੀ ਆਪਣੇ ਆਪ ਨਾਲ ਜੁੜੇ ਹੋਏ ਨੇ ਸਾਰੇ ਆਪਣੇ ਆਪ ਨਾਲ ਪੂਰਨ ਬ੍ਰਹਮ ਦੇ ਉਹ ਜਿਹੜਾ ਜਮਾਲ ਲੱਗਦਾ ਜਮਾਲ ਸਮੁੰਦਰ ਵਾਸਤੇ ਆਇਆ ਤੇ ਕਮਲਾ ਦਾ ਹੀ ਸਮੁੰਦਰ ਹੈ ਪਹਿਲ ਪੁਰੀਏ ਪੁੰਡਰਕ ਬੰਨੋ ਸਾਰੇ ਕਮਲੇ ਕਮਲ ਨੇ ਖੜੇ ਹੋਏ ਉੱਥੇ ਉੱਥੇ ਐ ਨਹੀਂ ਉਗੜ ਨਹੀਂ ਹੁਣ ਉੱਥੇ ਸਾਰੇ ਗੁਣਵੰਤੇ ਨੇ ਉੱਥੇ ਇਹ ਗੱਲ ਕਹੀ ਹੋਈ ਹੈ ਅੱਛਾ ਜੀ ਇਹਨਾਂ ਨੇ ਲਿਖਿਆ ਜੀ ਜੇ ਚੰਚਲ ਚਿੱਤ ਹੈ ਉਹ ਲੱਖਾਂ ਘਾਟੀਆਂ ਉੱਚਾ ਚੜਦਾ ਹੈ ਭਾਵਹੰਕਾਰੀ ਹੈ ਜਿਸ ਕਰਕੇ ਦੁਖੀ ਹੁੰਦਾ ਹੈ ਪਰ ਚਿੱਕੜ ਨੀਚ ਹੈ ਤੇ ਬਹੁਤ ਨਿਮਰਤਾ ਧਾਰਦਾ ਹੈ ਇਸ ਕਰਨੀ ਕਰਕੇ ਉਸ ਵਿੱਚ ਉਹ ਜਮਾਲ ਕਮਲ ਨਿਕਲਦਾ ਹੈ ਜਮਾਲ ਬਹੁਤਿਆਂ ਨੂੰ ਕਹਿੰਦੇ ਨੇ ਧਣੀ ਬਹੁਤ ਇੱਕ ਕਿਸਮ ਦਾ ਸਮੁੰਦਰ ਹੁਸਨ ਔਰ ਜਮਾਲ ਹੈ ਹੁਸਨ ਔਰ ਜਮਾਲ ਦਾ ਮਤਲਬ ਹੁਸਨ ਦਾ ਸਮੁੰਦਰ ਹੈ ਤੂੰ ਉਹ ਤੇ ਸਾਰੇ ਕਮਲੇ ਕਮਲ ਨੇ ਫਿਰ ਉਹ ਚੱਕਰ ਚ ਪਾਣੀ ਚ ਨਾਮ ਰਸ ਹੈ ਜਿੱਥੇ ਅੱਛਾ ਲੱਖ ਘਾਟੀ ਉੱਚੋ ਘਣੋ ਇਹ ਤ੍ਰਿਕੁਟੀ ਦੀ ਦਸ਼ਾ ਹੈ ਜੀ ਹਾਂ ਇਹ ਤ੍ਰਿਕੁਟੀ ਦੀ ਦਸ਼ਾ ਹੈ ਇਹ ਪਾਰ ਕਰਨੀ ਹੈ ਜਿਹੜਾ ਅਸੀਂ ਪਾਰ ਕਰਦਾ ਨਾ ਰਸਤਾ ਉੱਤੇ ਲੱਖ ਘਾਟੀਆਂ ਉੱਚੋ ਕਣੋਂ ਹੈ ਉਹ ਇਹ ਪਾਰ ਕਰਨਾ ਨਾ ਰਸਤਾ ਪਾਰ ਕਰਕੇ ਪੱਲੇ ਪਾਸੇ ਜਾਣਾ ਉਹ ਦੇਸ਼ ਦੂਆ ਨਾ ਪੱਲੇ ਪਾਸੇ ਅੱਛਾ ਜੀ ਤੇ ਚੰਚਲ ਹੋਇਆ ਹੋਇਆ ਇਹ ਬਿਹਾਲ ਹੋਇਆ ਵੀ ਤੋਂ ਹਾਂ ਇਹ ਚੰਚਲ ਹੈ ਦਿਖਦਾ ਨਹੀਂ ਇਦੋਂ ਦਾ ਜਾਂਦਾ ਨਹੀਂ ਪਾਰ ਕਰਕੇ ਥੱਲੇ ਉਤਰਨਾ ਚੰਚਲ ਚੀਤ ਬਿਹਾਲ ਚੰਚਲਤਾ ਜਿੰਨਾ ਚਿਰ ਛੱਡਦਾ ਨਹੀਂ ਉਹਨਾਂ ਚਿਰ ਕਹਿੰਦਾ ਨਹੀਂ ਜਾਏ ਨਹੀਂ ਸਕਦੇ ਬਿਹਾਲ ਹੋਇਆ ਹੋਇਆ ਵੈਵਨ ਚੰਚਲਾ ਚਰਾਈ ਕਿਰਨ ਪਾਇਆ ਠੀਕ ਹੈ ਜੀ ਤਾਂ ਹੀ ਬਿਹਾਲ ਹੈ ਪਰ ਜੇ ਪਾਰ ਕਰ ਜਾਂਦਾ ਹੈ ਨਿਮਰਤ ਘਣੀ ਫਿਰ ਦੂਸਰੇ ਪਾਸੇ ਚਲੇ ਜਾਂਦਾ ਹੈ ਜੀ ਜਿੱਥੇ ਨੀਵਾ ਥਾਂ ਹੈ ਨੀਵਾ ਥਾਂ ਹੀ ਜਾ ਕੇ ਨਾਮ ਟਿਕਦਾ ਹੁੰਦਾ ਉੱਥੇ ਹੀ ਕਮਲ ਖਿੜਦੇ ਨੇ ਜਿੱਥੇ ਪਾਣੀ ਖੜਦਾ ਹੈ ਜਿੱਥੇ ਕੀਚ ਕਿਚੜ ਚਿੱਕੜ ਬਣਦਾ ਉੱਥੇ ਹੀ ਕਮਲ ਪੈਦਾ ਹੁੰਦੇ ਨੇ ਨੀਵੇਂ ਤੋਂ ਜਿੱਥੇ ਪਾਣੀ ਹੁੰਦਾ ਕਮਲਾਂ ਦਾ ਜਿਹੜਾ ਜਮਾਲ ਹੈ ਗੜ ਹੈ ਕਮਲਾਂ ਦਾ ਉਹ ਥੱਲੇ ਬਣਾਇਆ ਹੋਇਆ ਹੈ ਉਹ ਨਿਮਾਣ ਚ ਹੈ ਦੁਨੀਆ ਦੀਆਂ ਬਜਾਈਆਂ ਛੱਡ ਦਿੰਦਾ ਫਿਰ ਇਹ ਉਹ ਪਾਸੇ ਸਾਰੇ ਦਾਸ ਬਸਦੇ ਨੇ ਦਾਸਾਂ ਦੇ ਵਿੱਚ ਚਲੇ ਜਾਂਦਾ ਠੀਕ ਹੈ ਦਾਸਾਂ ਦਾ ਸਮੁੰਦਰ ਵਸਦਾ ਉੱਥੇ ਹੈ ਜੀ ਹਾਂ ਕਿ ਦਾਸਾਂ ਦਾ ਸਮੁੰਦਰ ਹੈ ਸਾਰਾ ਠੀਕ ਹੈ ਤਿੱਥੇ ਭਗਤ ਵਸੈ ਕੇ ਲੋ ਹਾਂਜੀ ਹਾਂਜੀ ਠੀਕ ਹੈ ਜੀ ਜਮਾਲ ਦਾ ਅਸੀਂ ਅਰਥ ਸਮੁੰਦਰ ਲੈਣਾ ਹੈ ਜੀ ਹਾਂਜੀ ਹਾਂਜੀ ਇੱਥੇ ਸਾਰੇ ਬੜੇ ਵਸਦੇ ਨੇ ਇੱਥੇ ਟੋਏ ਟਿੱਬੇ ਨੇ ਨਾ ਉੱਥੇ ਨਹੀਂ ਉੱਥੇ ਸਾਰੇ ਬਰਾਬਰ ਨੇ ਦੂਸਰੇ ਪਾਸੇ ਜਾ ਕੇ ਸੱਚਖੰਡ ਵਿੱਚ ਮਿਲ ਜਾਈਦਾ ਹੈ ਜੀ ਪਾਸੇ ਸੱਚਖੰਡ ਚਲੇ ਜਾਣਾ ਇਹ ਦੇਸੇ ਛੱਡ ਜਾਣਾ ਅੱਛਾ ਜੀ ਇੱਥੇ 9ਵੇਂ ਚੋਬਲਰੀ ਸਮਾਪਤੀ ਹੈ ਜੀ ਜੀ